ਸ਼ਲੋਕ ਮਹੱਲਾ ਪੰਜਵਾਂ ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗੀ ਬਿਹਾਵੇ ਤੁਦੋਂ ਭੁੱਲੇ ਸੇ ਜਮ ਜਮ ਮਰਦੇ ਤਿਨ ਕਦੇ ਨਾ ਚੁੱਕਣ ਹਾਵੇ ਇਹ ਮੇਰੇ ਸਵਾਮੀ ਮੇਰੇ ਤੇ ਕਿਰਪਾ ਕਰੋ ਸੰਤਾਂ ਨਾਲ ਸੰਗਤ ਮੇਰੀ ਬਣੀ ਰਹੇ ਮਨੁੱਖਾਂ ਨਾਲ ਸੰਗ ਹੋਵੇ ਹੀ ਨਾ ਮਨੁੱਖਾਂ ਨਾਲ ਸੰਗਤ ਹੀ ਨਾ ਹੋਵੇ ਤੁਦੋਂ ਭੁੱਲੇ ਜਿਹੜੇ ਤੇਤੋਂ ਭੁੱਲੇ ਨੇ ਮਨੁੱਖ ਫਿਰ ਜੰਮ ਜੰਮ ਮਰਦੇ ਉਹ ਤਾਂ ਜੰਮੀ ਜਾਂਦੇ ਨੇ ਫਰੀ ਜਾਂਦੇ ਨੇ ਉਹਦੇ ਜੰਮਣ ਵਾਲ ਚ ਪਏ ਹੋਏ ਨੇ ਇਹਨ ਕਦੇ ਨਾ ਚੁੱਕਣ ਆਵੇ ਉਹਨਾਂ ਦਾ ਤਾਂ ਹੈ ਕਲਾਪ ਕਦੇ ਚੁੱਕਦਾ ਹੀ ਨਹੀਂ ਉਹ ਤਾਂ ਹੈ ਕਲਾਪ 'ਚ ਲੱਗੇ ਰਹਿੰਦੇ ਨੇ ਦੁਨੀਆ ਦਾ ਘਾਟੇ ਵੱਧੇ ਜੰਮਣ ਵੱਲਾਂ ਜਾਂ ਸਭ ਜਸ ਇਹ ਜੇ ਹੈ ਕਲਾਪ ਉਹਨਾਂ ਦੇ ਬਣੀ ਰਹਿੰਦੇ ਹਾਂਜੀ ਤੁਦੋਂ ਭੁੱਲੇ ਸੇ ਜੰਮ ਜੰਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ ਇਹ ਤੋਂ ਭੁੱਲੇ ਨੇ ਜਿਹੜੇ ਜੰਮੀ ਜਾਂਦੇ ਨੇ ਫਰੀ ਜਾਂਦੇ ਨੇ ਜੰਮਦੇ ਨੇ ਫੇ ਮਰ ਜਾਂਦੇ ਨੇ ਫੇ ਜੰਮਦੇ ਨੇ ਫੇ ਮਰ ਜਾਂਦੇ ਨੇ ਉਹਨਾਂ ਦਾ ਹੈ ਖਰਾਬ ਕਦੇ ਮੁੱਕਦਾ ਹੀ ਨਹੀਂ ਤੇ ਇਹ ਤੁਦੋਂ ਨੂੰ ਨਾ ਮੂਲ ਦੀ ਗੱਲ ਹੋ ਰਹੀ ਹੈ ਕਿ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਜੀ ਸੋ ਤੁਦੋਂ ਆਪਣੇ ਮੂਲ ਤੋਂ ਅੱਛਾ ਜੀ ਆਪਣਾ ਵੱਲ ਲੋਣਾ ਦਾ ਹੀ ਹੈ ਜਿਹੜਿਆਂ ਨੂੰ ਆਪਣਾ ਮੂਲ ਵਿਸਰ ਗਿਆ ਹਾਂਜੀ ਮਹੱਲਾ ਪੰਜਵਾਂ ਸਤਗੁਰ ਸਿਮਰੋ ਆਪਣਾ ਘਟ ਅਵ ਘਟ ਘਟ ਘਾਟ ਹਰ ਹਰ ਨਾਮ ਜਪੰਤਿਆਂ ਕੋਈ ਨਾ ਬੰਧੈ ਵਾਟ ਆਪਣਾ ਸਤਗੁਰ ਸਿਮਰੋ ਆਪਣੇ ਅੰਦਰਲਾ ਆਪਣਾ ਮੂਲ ਸਿਮਰੋ ਉਹਦੇ ਕੋਲ ਧਿਆਨ ਧਰੋ ਉਹਦਾ ਧਿਆਨ ਰੱਖੋ ਘਟ ਜਿਹੜਾ ਹਿਰਦੇ ਵਿੱਚ ਹੈ ਆਪ ਘਟ ਘਟ ਘਾਟ ਆ ਜਿਹੜਾ ਆਪ ਘਟ ਹੈ ਨਾ ਬਾਹਰ ਆਪ ਘਟ ਹੁੰਦਾ ਆਪਣੇ ਹਿਰਦੇ ਤੋਂ ਪਰੇ ਚਲੇ ਜਾਣਾ ਤਿਰਕੁਟੀ ਆਪ ਘਟ ਹੈ ਤਿਰਕੁਟੀ ਘਟ ਨਹੀਂ ਹੈ ਤਿਰਕੁਟੀ ਤਾਂ ਆਪ ਘਟ ਹੈ ਅਵਗਣ ਤੋਂ ਘਟ ਵਿੱਚ ਆ ਜਾਵੇ ਤਿਰਕੁਟੀ ਛੱਡ ਕੇ ਘਟ ਹਿਰਦੇ ਚ ਆ ਜਾਵੇ ਅਵਕਟ ਘਾਟ ਹੈ ਇਹ ਆਉਣਾ ਔਖਾ ਹੈ ਟਿਕਣਾ ਔਖਾ ਹੈ ਤਿਰਕੁਟੀ ਛੱਡ ਕੇ ਜਿਸ ਘਰ ਚ ਆਉਣਾ ਬਸਣਾ ਔਖਾ ਹੈ ਇਹ ਅਵਕਟ ਘਾਟ ਹੈ ਤਿਰਕੁਟੀ ਅਵਕਟ ਹੈ ਜਿਹੜਾ ਘਟ ਨਾ ਹੋਵੇ ਆਪਕਟ ਹੁੰਦਾ ਪਰਦੇਸ ਨੂੰ ਕਹਿੰਦੇ ਪਰਦੇਸ ਛੱਡ ਕੇ ਆਪਣੇ ਦੇਸ਼ ਚ ਆ ਕੇ ਬਸ ਜਾਓ ਬਗਾਨਾ ਘਰ ਛੱਡ ਕੇ ਆਪਣੇ ਨਿੱਜ ਘਰ ਚ ਆ ਕੇ ਬਸ ਜਾਓ ਇੱਕ ਜਿਹੜਾ ਪਹਿਲਾ ਘਟ ਸ਼ਬਦ ਹੈ ਉਹ ਸਿਹਾਰੀ ਨਾਲ ਹੈ ਜਿਹੜਾ ਘਟ ਵਿੱਚ ਹੈ ਹਰ ਦੇ ਵਿੱਚ ਹੈ ਅੱਛਾ ਜੀ ਆਪ ਘਟ ਜੋ ਘਟ ਵਿੱਚ ਆ ਜਾਓ ਘਾਟ ਉਹ ਲੱਭ ਲੋ ਘਾਟ ਉਹਦਾ ਰਾਹ ਅੱਛਾ ਘਟ ਘਾਟ ਤੋਂ ਕੀ ਭਾਵ ਬਣਦਾ ਫਿਰ ਜੀ ਜਿਹੜਾ ਅਖੀਰ 'ਚ ਲਿਖਿਆ ਹੋਇਆ ਕੁੱਟੀ ਜਾਂ ਛੱਡੋਗੇ ਦਸਵੇਂ ਦਵਾਰ ਜਾ ਕੇ ਡਿਗੋਗੇ ਹੋਰ ਰਸਤਾ ਹੀ ਨਹੀਂ ਕੋਈ ਅੱਛਾ ਜੀ ਇਹ ਤਾਂ ਜਾਏ ਨਹੀਂ ਸਕਦੇ ਤਿਰਕੁਟੀ ਛੁੱਟੇ ਦਸਵਾਂ ਦਵਾਰ ਖੁੱਲ ਆਪੇ ਖੁੱਲ ਜਾਂਦਾ ਉੱਥੇ ਡਿਗੋਗੇ ਹੋਰ ਕਿਤੇ ਜਾ ਹੀ ਨਹੀਂ ਸਕਦੇ ਹਾਂਜੀ ਹਰ ਹਰ ਨਾਮ ਜਪੰਤਿਆ ਕੋਈ ਨਾ ਬੰਦੇ ਵਾਟ ਜੇ ਹਰ ਹਰ ਦਾ ਨਾਮ ਜਪਦੇ ਰਹੀਏ ਕੋਈ ਵੀ ਤੁਹਾਡੇ ਰਾਹ ਦੇ ਵਿੱਚ ਰੁਕਾਵਟ ਖੜੀ ਨਹੀਂ ਕਰ ਸਕਦਾ ਬਾਟ ਬੰਨ ਲੈਣੀ ਰਸਤੇ ਦੇ ਵਿੱਚ ਰੁਕਾਵਟ ਖੜੀ ਕਰ ਦੇਣੀ ਬਾਟ ਬੰਨੀ ਹੋਈ ਹੈ ਸਾਰੀਆਂ ਦੁਰਮਤਾਂ ਨੇ ਮਨਮਤਾਂ ਨੇ ਸਾਰੀ ਰਸਤੇ ਬੰਦ ਕੀਤੇ ਹੋਏ ਨੇ ਜੇ ਹਰ ਦਾ ਨਾਮ ਜਪਦੇ ਰਹੀਏ ਜਪੰਦਿਆਂ ਆ ਜਿਹੜੇ ਰਸਤੇ ਨੇ ਸਾਰੇ ਖੁੱਲ ਜਾਣਗੇ ਕੋਈ ਬੰਦੀ ਕੋਈ ਬਾਟ ਨਹੀਂ ਰਹਿੰਦੀ ਸਾਰਿਆਂ ਨੇ ਮੂਰਤੀ ਨਾਲ ਜੋੜਿਆ ਹੋਇਆ ਮਾਇਆ ਨਾਲ ਜੋੜਿਆ ਹੋਇਆ ਮਾਇਆ ਨਾਲ ਜੋੜ ਕੇ ਬੰਨ ਦਿੰਦੇ ਨੇ ਨਿਰਾਕਾਰੀ ਦੁਨੀਆ ਜਾ ਵੜੂਗਾ ਹਾਂਜੀ ਹਰ ਹਰ ਨਾਮ ਜਪੰਤਿਆਂ ਕੋਈ ਨਾ ਬੰਦਾ ਵਾਰ ਚਾਹੇ ਹਰ ਨੂੰ ਜਪ ਲੋ ਚਾਹੇ ਹਰ ਨਾਮ ਨੂੰ ਜਪ ਲੋ ਦੋ ਇੱਕੋ ਹੀ ਗੱਲ ਹੈ ਹਾਂਜੀ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਨਾ ਨਾਹੀਂ ਉਥੈ ਤੇਰੀ ਰੱਖ ਅਗਨੀ ਮਾਂ ਹੈ ਜਿੱਥੇ ਕੋਈ ਵੀ ਸਮਰੱਥ ਨਹੀਂ ਹੈ ਕੋਈ ਵੀ ਮਦਦ ਕਰਨ ਵਾਲਾ ਨਹੀਂ ਹੈ ਮਦਦ ਕਰਨ ਦੇ ਸਮਰੱਥ ਨਹੀਂ ਹੈ ਉੱਥੇ ਤੂੰ ਸਮਰੱਥ ਹੈ ਜਿੱਥੇ ਕੋਈ ਸਹਾਰਾ ਨਹੀਂ ਬਣਦਾ ਉੱਥੇ ਤੂੰ ਸਹਾਰਾ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਜਿੱਥੇ ਕੋਈ ਸਮਰੱਥ ਨਹੀਂ ਨਾ ਹੋਰ ਕਹਿੰਦੀ ਹੱਥ ਨਹੀਂ ਉਪੜਦਾ ਮਦਦ ਵਾਸਤੇ ਭੈਣ ਭਾਈ ਦਾ ਹੱਥ ਨਹੀਂ ਉਪੜਦਾ ਸਖੇ ਦਾ ਹੱਥ ਨਹੀਂ ਉਪੜਦਾ ਪੈਸਾ ਨਹੀਂ ਕੁਝ ਕਰ ਸਕਦਾ ਉੱਥੇ ਤੂੰ ਸਮਰੱਥ ਜਾ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਨਾਮ ਹੋਣਾ ਤੇਰਾ ਸੰਦ ਸਹਾਈ ਉੱਥੇ ਸਾਹੀ ਤੂੰ ਨਾਮ ਹੋਈ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ ਜਿਹੜੇ ਅਗਨੀਆਂ ਉਦਰ ਦੇ ਵਿੱਚ ਜਿੱਥੇ ਤੂੰ ਜਨਮ ਵੇਲੇ ਸੀਗਾ ਗਰਭ ਦੇ ਵਿੱਚ ਉੱਥੇ ਅਗਨੀ ਹੈ ਦੇਖ ਲੈ ਅਗਨੀ ਤੋਂ ਤੈਨੂੰ ਬਚਾ ਕੇ ਰੱਖਿਆ ਬਰਾਬਰ ਵਾਲੀ ਅਗਨੀ ਨੇ ਜੋ ਖਾਦਾ ਪੀਤਾ ਭਸਮ ਕਰਤਾ ਤੈਨੂੰ ਨਹੀਂ ਅਗਨ ਕੁਝ ਕਹਿ ਸਕੀ ਰੱਖਿਆ ਕੀਤੀ ਨਾ ਕੀਤੀ ਉਧਰ ਦੀ ਅਗਨੀ ਤੈਨੂੰ ਗਰਾ ਨਹੀਂ ਸਕੀ ਤੇਰਾ ਕੁਛ ਨਹੀਂ ਵਿਗਾੜ ਸਕੀ ਉੱਥੇ ਤੇਰੀ ਰੱਖਿਆ ਕੀਤੀ ਸਭ ਉੱਥੇ ਤੇਰੀ ਰੱਖ ਅਗਨੀ ਉਧਰ ਹੈ ਹਾਂਜੀ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ ਤੇਰੇ ਨਾਮ ਨੂੰ ਸੁਣ ਕੇ ਜੰਮ ਕੇ ਦੂਤ ਛੱਡ ਜਾਂਦੇ ਨੇ ਭੱਜ ਜਾਂਦੇ ਨੇ ਛੱਡ ਕੇ ਜੇ ਤੇਰਾ ਨਾਮ ਸੁਣ ਲੈਣ ਨਾ ਜੰਮ ਕੇ ਦੂਤ ਤੈਨੂੰ ਛੱਡ ਕੇ ਭੱਜ ਜਾਣਗੇ ਉਹ ਉੱਥੇ ਹਾਂਜੀ ਭੌਜਲ ਵਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ ਔਜਲ ਆਇਲਾ ਭਵਸਾ ਕਰਨਾ ਦੇਖਾ ਮੈਂ ਨਾ ਤਲਣਾ ਬਹੁਤ ਔਖਾ ਅਸਰਾ ਇਹਦਾ ਥਾਵ ਨਹੀਂ ਹੈ ਕੋਈ ਇਹਦਾ ਗਹਿਰਾ ਹੈ ਗਹਿਰਾਈ ਦਾ ਵੀ ਨਹੀਂ ਪਤਾ ਪਰ ਗੁਰ ਸ਼ਬਦੀ ਪਾਰ ਪਾਏ ਜਿਹੜਾ ਗੁਰ ਉਪਦੇਸ਼ ਹੈ ਇਹਦੇ ਨਾਲ ਪਾਰ ਪਾ ਲਈਦਾ ਇਹਦਾ ਇਹ ਤੋਂ ਪਾਰ ਹੋ ਜਾਈਦਾ ਹਾਂਜੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਜਿਨ੍ਹਾਂ ਨੂੰ ਪਿਆਸ ਲੱਗਦੀ ਹੈ ਨਾ ਜਾਂ ਭੁੱਖ ਲੱਗਦੀ ਹੈ ਅੰਮ੍ਰਿਤ ਸੇ ਹੀ ਖਾਹੇ ਆ ਨਾਮ ਅੰਮ੍ਰਿਤ ਉਹੀ ਖਾਂਦੇ ਨੇ ਜਿਨ੍ਹਾਂ ਨੂੰ ਪਿਆਸ ਨਹੀਂ ਹੁੰਦੀ ਉਹ ਅੰਮ੍ਰਿਤ ਨਹੀਂ ਖਾਂਦੇ ਉਹਨਾਂ ਨੂੰ ਸੱਚ ਕੌੜਾ ਲੱਗਦਾ ਗੁਰਬਾਣੀ ਦਾ ਗਿਆਨ ਨਹੀਂ ਹੋ ਲੈਂਦੇ ਜਿਨ੍ਹਾਂ ਨੂੰ ਪਿਆਸ ਨਹੀਂ ਹੈ ਇਹਦੀ ਜਿਨ੍ਹਾਂ ਨੇ ਭਵ ਸਾਗਰ ਨਹੀਂ ਕਰਨਾ ਕਲਪਨੇ ਉਹ ਪੁੰਨ ਆ ਜਿਹੜਾ ਕਾਲ ਹੈ ਨਾ ਜਿੱਥੇ ਕਲਪਨਾ ਹੁੰਦੀ ਹੈ ਕਲ ਕਲ ਦੇ ਸਮੇਂ ਪੁੰਨ ਕੀ ਹੈ ਚੰਗਾ ਕੰਮ ਕੀ ਹੈ ਗੁਣ ਗੋਬਿੰਦ ਗਾਹੇ ਤੇ ਗੋਬਿੰਦ ਦੇ ਗੁਣ ਗਾਹੇ ਦਾ ਤੱਕਾ ਜੋ ਤੇਰੇ ਢੇੜੇ ਨਹੀਂ ਆਊਗਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਜੇ ਸ਼ਬਦ ਨਾਲ ਜੁੜਿਆ ਰਹੇਗਾ ਕਲਯੁਗ ਦੂਰ ਰਹੂਗਾ ਤੇ ਕਲ ਕਲਯੁਗ ਨਹੀਂ ਨੇੜੇ ਆ ਸਕਦਾ ਕਲਯੁਗ ਤਾਂ ਆਊਗਾ ਜੇ ਵਿਸਰ ਜੂਗਾ ਤੈਨੂੰ ਨਾਮ ਜੇ ਵਿਸਰ ਜੂਗੀ ਬਾਣੀ ਜੇ ਵਿਸਰ ਜੂਗਾ ਸ਼ਬਦ ਵਿਚਾਰ ਹਾਂਜੀ ਇੱਥੇ ਅੰਮ੍ਰਿਤ ਸਹੀ ਖਾਹੇ ਦੀ ਗੱਲ ਕੀਤੀ ਹੈ ਆਪਾਂ ਨੂੰ ਅੰਮ੍ਰਿਤ ਪਲਾਇਆ ਜਾਂਦਾ ਉਹ ਆਪਾਂ ਨੂੰ ਜਿਹੜਾ ਅੰਮ੍ਰਿਤ ਪਲਾਇਆ ਨਾ ਉਹ ਤਾਂ ਦੂਆ ਅੰਮ੍ਰਿਤ ਆ ਨਾ ਉਹਨੂੰ ਤਾਂ ਛੱਤੀ ਪਹਿਲਾਂ ਵੀ ਹੈਗੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਠੀਕ ਹੈ ਉਹਨੂੰ ਫਿਰ ਆਪਾਂ ਪੌਹਲ ਕਹਿੰਦੇ ਆ ਜੀ ਉਹਨੂੰ ਪੌਹਲ ਕਹਿਣਾ ਚਾਹੀਦਾ ਠੀਕ ਹੈ ਜੀ ਦੇਖੋ ਲੱਗੀ ਪਿਆਸ ਹੈ ਅੰਮ੍ਰਿਤ ਖਾਣੇ ਇਹ ਖਾਣੇ ਵਾਲਾ ਕਹ ਲੋ ਜਾਂ ਪੀਣ ਵਾਲਾ ਕਹ ਲੋ ਨਾ ਪੀਣ ਵਾਲਾ ਨਾ ਖਾਣ ਵਾਲਾ ਇਹਦਾ ਮਤਲਬ ਹੈ ਗੱਲ ਕਿਤੇ ਦੂਏ ਪਾਸੇ ਨੂੰ ਲੈ ਜਾਣ ਜਾਣ ਕੇ ਕਿਹਾ ਤਾਂ ਕਿ ਥੋੜਾ ਜਿਹਾ ਦਿਮਾਗ ਤੇ ਬੋਝ ਦੇਣ ਵੀ ਲੱਗੀ ਪਿਆਸ ਹੈ ਅੰਮ੍ਰਿਤ ਪੀਣ ਨੂੰ ਕਿਹਾ ਦੀ ਖਾਣ ਨੂੰ ਕਿਹਾ ਕਿਉਂ ਕਿਹਾ ਜਾਣ ਨੂੰ ਜਿਹੜਾ ਇਹ ਜੀ ਗੱਲਾਂ ਕਹੀਆਂ ਨੇ ਤਾਂ ਅੱਗੇ ਵਿਚਾਰ ਚ ਪੈਣ ਉਹ ਵਿਚਾਰਨ ਵੱਲ ਜਾਣ ਵਿਚਾਰ ਜੀ ਫਿਰ ਵੀ ਨਹੀਂ ਕੋਈ ਪੈਂਦਾ ਕਹਿੰਦੇ ਆਮ ਵੀ ਮੈਂ ਅੰਮ੍ਰਿਤ ਛੱਕ ਕੇ ਆਇਆ ਇੱਥੇ ਅੰਮ੍ਰਿਤ ਖਾਣ ਦੀ ਗੱਲ ਹੋ ਰਹੀ ਹੈ ਜੀ ਹਾਂਜੀ ਹਾਂਜੀ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਦਾ ਗੋਬਿੰਦ ਆਪਣਾ ਮੂਲ ਹੈ ਜੀ ਹਾਂਜੀ ਠੀਕ ਹੈ ਜੀ ਸਭ ਸੈ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੀ ਸਾਹੇ ਸਾਹੇ ਹਰ ਸਾਲ ਕਿਰਪਾਲ ਹੈ ਜਿਹੜਾ ਸਭ ਸੈ ਨੂੰ ਸੰਭਾਲ ਕਰ ਰਿਹਾ ਸੰਭਾਲੇ ਸਾਰਿਆਂ ਦੇ ਰਾਖੀ ਕਰ ਰਿਹਾ ਸਾਰਿਆਂ ਦਾ ਹਰ ਸਾਹ ਨਾਲ ਉਹਨਾਂ ਦੀ ਸੰਭਾਲ ਕਰ ਰਿਹਾ ਉਹਨਾਂ ਦੀ ਦੇਖ ਰੇਖ ਕਰ ਰਿਹਾ ਹਰ ਕਿਸੇ ਦੀ ਦੇਖ ਰੇਖ ਕਰ ਰਿਹਾ ਤਾਂ ਕੋਈ ਨਾ ਜਾਏ ਜਿਹੜਾ ਸਾਹ ਤੂੰ ਲੈਣਾ ਹੈ ਉਹ ਸਾਹ ਵਿਰਥਾ ਨਹੀਂ ਜਾਣਾ ਚਾਹੀਦਾ ਸੰਭਾਲ ਤੋਂ ਕੋਈ ਸਾਹ ਵਿਰਥਾ ਨਹੀਂ ਜਾਂਦਾ ਇੱਕ ਸਾਹ ਨਹੀਂ ਤੂੰ ਵਿਸਰਦਾ ਪਰ ਅਸੀਂ ਹਮੇਸ਼ਾ ਵਿਸਰੇ ਰਹਿੰਦੇ ਜਿੰਨੇ ਤੂੰ ਸਾਹ ਲੈਣਾ ਸਾਹ ਤਾਂ ਉਹੀ ਲੈਂਦਾ ਅਸੀਂ ਤਾਂ ਸਾਹ ਲੈਂਦੇ ਨਹੀਂ ਇਹਦਾ ਸੌਂ ਜਾਂਦੇ ਹਰ ਸਾਲ ਨਾਲ ਸਾਡੀ ਸੰਭਾਲੇ ਕਰਦਾ ਕਿ ਤਸ ਧਿਆਨ ਸਾਡੇ 'ਚ ਰੱਖਦਾ ਅਸੀਂ ਵਿਸਰਿਆ ਤੈਨੂੰ ਤੂੰ ਨਹੀਂ ਵਿਸਰਿਆ ਸਾਨੂੰ ਕਹਿਣ ਦਾ ਮਤਲਬ ਇਹ ਤੂੰ ਨਹੀਂ ਵਿਸਰਦਾ ਆਪਣਿਆਂ ਨੂੰ ਅਸੀਂ ਵਿਸਰਦੇ ਹਾਂ ਤੈਨੂੰ ਗਲਤੀ ਸਾਡੀ ਹੈ ਹਾਂਜੀ ਜੇ ਆਵੇ ਤੁਦ ਆਹੇ ਹਾਂ ਜਿੰਨਾ ਵੀ ਸਾਹ ਤੇ ਤੇਰੀ ਵਜ੍ਹਾ ਨਾਲ ਆਉਂਦਾ ਤੇਰੀ ਵਜ੍ਹਾ ਨਾਲ ਜਿੰਨੇ ਸਾਹ ਆਉਂਦੇ ਨੇ ਸਾਨੂੰ ਆ ਰਹੇ ਨੇ ਸਾਹ ਸਾਹ ਤੂੰ ਹੀ ਸਾਹ ਲੈਂਦੀ ਸਭ ਲਵਾਇਆ ਇਹ ਸੰਭਾਲਣਾ ਕਰੇ ਸਾਹ ਦੀ ਦੁਆ ਸਾਹ ਆਵੇ ਹੀ ਨਾ ਜੇ ਬਸ ਜਦੇ ਹੋ ਜਾਏ ਉਲਟ ਫੁਲਟ ਕੰਮ ਬਹੁਤ ਸੰਭਲ ਕੇ ਸਾਹ ਲੈਣਾ ਸਾਹ ਆ ਦੇ ਵਿਚਾਲੇ ਦੀ ਜੇ ਕੋਈ ਖਾਣ ਪੀਣ ਲੱਗੇ ਉਦੋਂ ਸਾਹ ਰੋਕ ਲੈਣਾ ਤਾਂ ਕਿ ਕੋਈ ਫੇਫੜੇ 'ਚ ਨਾ ਪੈ ਜਾਏ ਕੁਝ ਠੀਕ ਹੈ ਜੀ